ਆਪਣੇ ਜਨ ਕਾ ਪਰਦਾ ਢਾਕੇ ਆਪਣੇ ਸੇਵਕ ਦੀ ਸਰ ਪਰ ਰੱਖੈ ਆਪਣੇ ਜਨ ਕਾ ਪਰਦਾ ਢਾਕੈ ਜੇ ਉਹਦਾ ਕੋਈ ਜਨ ਜਿਵੇਂ ਸੇਵਕ ਬਣ ਜਵੇ ਤਾਂ ਉਹਦਾ ਪਰਦਾ ਢੱਕ ਦਿੰਦੇ ਪਰਦਾ ਕੀ ਹੈ ਪਰਦਾ ਉਹਦਾ ਇਹ ਹੈ ਜਿਹੜਾ ਉਹਦੇ ਚ ਕਮੀਆਂ ਗਿਆਨ ਕਮੀ ਹੈ ਉਹ ਗਿਆਨ ਦੀ ਕਮੀ ਤੇ ਆਪਣਾ ਪਰਦਾ ਪਾ ਦਿੰਦਾ ਭਰਮ ਤੇ ਆਪਣਾ ਗਿਆਨ ਦਾ ਪਰਦਾ ਪਾ ਦਿੰਦਾ ਤੇ ਭਰਮ ਹੈ ਉਹ ਤੇ ਲਾਈਟ ਮਾਰਤੀ ਉਹਨੇ ਆਪਣੀ ਲਾਈਟ ਹੈ ਪੜਦਾ ਉਹਦਾ ਉਹਦੀ ਕਮੀ ਦਾ ਪੜਦਾ ਗਿਆਨਤਾ ਦਾ ਪੜਦਾ ਕਰ ਜਿਹੜੀ ਅਗਿਆਨਤਾ ਉਹਦੀ ਦੂਰ ਕਰੀ ਜਾਂਦਾ ਹੈ ਉਹ ਅਗਿਆਨਤਾ ਦੂਰ ਕਰੀ ਜਾਂਦਾ ਚਲੋ ਇਹ ਸਮਝ ਲਓ ਅਗਿਆਨਤਾ ਉਹ ਜੋ ਹੁੰਦੀ ਹੋਈ ਹੈ ਸਾਰਿਆਂ 'ਚ ਹੁੰਦੀ ਹੈ ਅਗਿਆਨਤਾ ਦੇ ਵਿੱਚ ਜਿਹੜੀ ਗੱਲ ਕਹੀ ਹੋਈ ਹੈ ਉਹ ਅਗਿਆਨਤਾ ਦੇ ਵਿੱਚ ਗੱਲ ਬੋਲਦਾ ਸੀ ਜਿਹੜੀ ਕਬੀਰ ਬੋਲਦਾ ਸੀ ਅਗਿਆਨਤਾ ਦੇ ਵਿੱਚ ਗਿਆਨ ਦੇਤਾ ਪੜਦਾ ਕਹਿ ਗਿਆ ਜਿਹੜੇ ਪਿਛਲੇ ਉਹਨਾਂ ਬਖਸ਼ੇ ਨੇ ਉਹ ਵੀ ਪੜਿਆ ਜਾਂਦਾ ਹਾਂ ਹਾਂ ਪ੍ਰਭਾ ਅੱਗੇ ਮਾਰਗ ਪਾਦਾ ਤੇ ਔਗਣ ਬਖਸ਼ੇ ਨੇ ਪੜਦਾ ਹੀ ਠਕਿਆ ਜੇ ਕਬੀਰ ਨੂੰ ਨਾ ਗਿਆਨ ਹੁੰਦਾ ਤੇ ਨਾ ਇੱਕ ਕਿਸਮ ਦਾ ਮੁਦਦ ਮੂਰਤੀ ਪੂਜਾ ਕਰਦੇ ਨੇ ਹੁਣ ਤਾਂ ਨਹੀਂ ਕੋਈ ਕਹਿੰਦਾ ਵੀ ਮੂਰਤੀ ਪੂਜੀ ਹੋਰ ਤਾਂ ਕਹਿ ਗਿਆ ਪੂਰਬ ਦੇ ਮੁੰਨਾ ਜਾਂਦੇ ਤਾਂ ਨਹੀਂ ਕੋਈ ਕਹਿੰਦਾ ਜਾਂਦੇ ਕੀ ਮਤਲਬ ਜੋ ਕਰਦੇ ਸੀ ਕਰਦੇ ਸੀ ਉਧਰ ਆਪਣੇ ਵਾਲਮੀਕ ਹੈ ਜੋ ਵੀ ਕੁਝ ਕਰਦਾ ਸੀ ਪਰਦਾ ਤਾਂ ਕਹਿ ਗਿਆ ਨਾ ਹੁੰਦਾ ਪਿਛਲੀ ਗੱਲ ਲੋਕ ਕੋਈ ਵੀ ਨਹੀਂ ਯਾਦ ਕਰਦਾ ਸਦਨਾ ਕਸਾਈ ਸੀ ਹੋਊਗਾ ਹੁਣ ਤਾਂ ਭਗਤ ਹੈ ਨਾ ਹੋ ਜੇ ਪਿਛਲੀ ਕੋਈ ਗਲਤ ਪਾਸੇ ਜਾ ਵੀ ਰਿਹਾ ਸੀ ਜਦੋਂ ਮਤਲਬ ਆਦਮੀ ਸੁਧਰ ਜਾਂਦਾ ਹੈ ਡਾਕੇ ਮਾਰਦਾ ਸੀ ਪਿੱਛੇ ਫਿਰ ਅਸਲੀ ਵਧੀਆ ਸਾਧੂ ਬਣ ਗਿਆ ਸਗੋਂ ਲੋਕ ਕਹਿੰਦੇ ਉਹਦੀ ਗੱਲ ਕਰਦੇ ਨੇ ਮਿਸਾਲ ਦਿੰਦੇ ਨੇ ਦੇਖੋ ਐਡੇ ਡਾਕੇ ਮਾਰ ਮਾਰਦਾ ਆਦਮੀ ਸੁਧਰ ਕੇ ਐ ਹੋ ਗਿਆ ਅਸੀਂ ਤਾਂ ਡਾਕੇ ਨਹੀਂ ਆਦੇ ਅਸੀਂ ਕਿਉਂ ਨਹੀਂ ਸੁਧਰ ਸਕਦੇ ਉਹਦੀ ਤਾਂ ਮਿਸਾਲ ਦਿੰਦੇ ਨੇ ਲੋਕ ਉਹ ਉਲਟੇ ਪਾਸੇ ਜਾਂਦਾ ਜਾਂਦਾ ਤੇ ਆਗਰ ਤੂੰ ਕਿਉਂ ਨਹੀਂ ਜਾ ਸਕਦਾ ਉਹਦੀਆਂ ਤਾਂ ਮਸਾਲਾ ਨੇ ਗੁਰਬਾਣੀ ਉਹਦੇ ਤਾਂ ਪ੍ਰਮਾਣ ਦਿੱਤੇ ਜਾਂਦੇ ਨੇ ਸਗੋਂ ਗੁਰਬਾਣੀ ਬਾਲਦੀਰਾ ਬਾਲਦੀਰ ਬਾਲਦੀਕ ਬਟਵਾਰਾ ਸੀ ਸੀ ਬਟਵਾਰਾ ਤੂੰ ਸੰਤਾ ਉਹ ਬਟਵਾਰਾ ਸੀ ਕਿਹਦੇ ਦਾ ਸਰ ਨਹੀਂ ਪੈ ਰਿਹਾ ਉਹ ਤਾਂ ਕਿਵੇਂ ਪੈ ਗਿਆ ਤੂੰ ਚਾਹੁੰਦਾ ਚਾਹੁੰਦਾ ਸੀ ਉਹ ਚਾਹੁੰਦਾ ਸੀ ਤਾਂ ਠੀਕ ਹੋ ਗਿਆ ਤੂੰ ਚਾਹੁੰਦਾ ਹੀ ਨਹੀਂ ਸੰਤ ਕਹੋਣਾ ਚਾਹੁੰਦਾ ਹੈ ਜੀ ਸਗੋਂ ਮਲਜਮ ਬਣਾ ਕੇ ਖੜੇ ਕੀਤੇ ਨੇ ਜਿਹੜੇ ਚਾਹੁੰਦੇ ਨੇ ਆਪਣੇ ਜਨ ਦਾ ਪਰਦਾ ਢਾਕੇ ਆਪਣੇ ਸੇਵਕ ਦੀ ਸਰ ਪਰ ਰੱਖੇ ਆਪਣੇ ਸੇਵਕ ਦੀ ਸਰ ਪਰ ਰੱਖਾ ਜਿਹੜਾ ਆਪਣਾ ਸੇਵਕ ਹੈ ਉਹਦੀ ਰੱਖਿਆ ਆਪਣੇ ਜੁਮੇ ਲਈ ਹੋਈ ਹੈ ਸਰ ਪਰ ਆਪਣੇ ਸਿਰ ਤੇ ਲਈ ਹੋਈ ਹੈ ਅੱਛਾ ਚਲੋ ਐਂ ਕਰਦੇ ਆਂ ਅਸੀਂ ਜੀ ਜੇ ਜਿਆਦਾ ਸਰ ਪਰ ਆਪਣੇ ਜੁਮੇ ਲਈ ਹੋਈ ਹੈ ਹਾਂ ਸਰ ਪਰ ਆਪਣੇ ਸਿਰ ਤੇ ਲੈ ਲਈ ਆਪਣੇ ਲਈ ਜ਼ਿੰਮੇਵਾਰੀ ਹੋਈ ਉਹਦੀ ਰੱਖਿਆ ਉਹ ਮੈਂ ਆਪਣੇ ਸਿਰ ਤੇ ਲੈ ਲਿਆ ਮੈਂ ਕੰਮ ਵੀ ਹੁਣ ਤੂੰ ਮੇਰੇ ਸਿਰ ਤੇ ਛੱਡ ਦੇ ਆਪਾਂ ਕਹਿੰਦੇ ਆਪਣੇ ਦਾਸ ਕੋ ਦੇ ਵਡਾਈ ਆਪਣੇ ਸੇਵਕ ਕੋ ਨਾਮ ਜਪਾਈ ਉਧਰ ਆਪਣੇ ਦਾਸ ਕੋ ਦੇ ਵਡਾਈ ਆਪਣੇ ਦਾਸ ਨੂੰ ਵਡਿਆਈ ਦੇ ਦਿੰਦਾ ਵਡਿਆਈ ਕਿਉਂ ਨਹੀਂ ਬੁੱਧੀ ਵੱਡੀ ਕਰ ਦਿੰਦਾ ਉਹਦਾ ਗਿਆਨ ਵੱਡਾ ਬੁੱਧੀ ਵਾਧਾ ਕਰ ਦਿੰਦਾ ਆ ਵਡਿਆਈ ਬਖਸ਼ਦਾ ਜਿਹੜੀ ਗੁਰਮਤਿ ਹੈ ਵਡਿਆਈ ਹੈ ਵਡਿਆਈ ਕਿਵੇਂ ਕਰਨੀ ਆ ਉਹਦੀ ਸੋਝੀ ਦੇ ਦਿੰਦਾ ਹਾਂ ਸਿਰ ਸਲਾਹ ਬਖਸ਼ ਦਿੰਦਾ ਹਾਂ ਆਪਣੇ ਸਿਰ ਕੀ ਆਪ ਪਤ ਰੱਖਿਆ ਆਪਣੇ ਸਿਰ ਕੋ ਨਾਮ ਜਪਾਈ ਨਾਮ ਜਪਉਂਦਾ ਨਾਮ ਕਿਵੇਂ ਜਪਉਂਦਾ ਅੰਦਰੋਂ ਸੋਚੀ ਦੇ ਜਾਂਦਾ ਸ਼ਬਦ ਗੁਰੂ ਦੀ ਗੱਲ ਆ ਹੁਣ ਇਹ ਸੋਚੀ ਦੇ ਜਾਂਦਾ ਤੁਹਾਨੂੰ ਸਮਝ ਆਈ ਜਾਂਦੀ ਹੈ ਗੱਲ ਉਹਨੂੰ ਉਹਦੀ ਮਰਜ਼ੀ ਹੋਵੇ ਸੋਝੀ ਦੇ ਲਈ ਤੇ ਸਮਝ ਨਾ ਆਵੇ ਪੜਦੇ ਪੜਦੇ ਨੂੰ ਸਮਝ ਆ ਗਈ ਕਿਸੇ ਗੱਲ ਦੀ ਆਪੇ ਸਾਡੇ ਕੋਲੇ ਗੱਲ ਬਹੁਤ ਰੜੀ ਰਹੀ ਬਹੁਤ ਚਿਰ ਤਾਂ ਪਹਿਲਾਂ ਦੇ ਰੜੀ ਹੋਈ ਸੀ ਮੈਨੂੰ ਜਦ ਪਤਾ ਲੱਗਿਆ ਜਦ ਵੀ 20 25 ਸਾਲ ਰੜੀ ਰਹੀ ਗੱਲ ਕੋਈ 5 ਸਾਲ ਦਾ ਫਰਕ ਪੈਂਦਾ ਹੈ ਦਸਮ ਪਾਸ਼ਾ ਦਾ ਉਮਰ ਤੋਂ ਦਾ ਕੇ ਤੋਂ ਲੱਗਦਾ ਜੀ ਫੇਰ ਉਹ ਜਦ ਆਇਆ ਨਾ ਉਹਦੇ ਵਿੱਚ ਇੱਕ ਦਿਨ ਸਤਮ ਪਾਸ਼ਾ ਦਾ ਜਨਮ ਦਿਨ ਸੀ ਉਹ ਯੂਪੀ ਸੀ ਉਹ ਬਾਗ ਦੇ ਰੇਡੀਓ ਲਾਇਆ ਹੋਇਆ ਸੀਗਾ ਟ੍ਰਾਂਜਿਸਟਰ ਉਦੋਂ ਕਹਾ ਉਹ ਤੋਂ ਸ਼ਬਦ ਚੱਲਦਾ ਸੀ ਦਾ ਸਾਹਿਬ ਮੈਂ ਉਹੀ ਲਾਇਆ ਹੋਇਆ ਸੀ ਉਸ ਚੱਲਦਾ ਸੀ ਕੀਰਤਨ ਉਹ ਸ਼ਬਦ ਆ ਗਿਆ ਕੋਈ ਜਦ ਹਰਾਂਗੇ ਰੋਜ਼ ਪੜਦੇ ਸੀ ਇਹ ਆਪ ਹਜ਼ਾਰਾਂ ਵਾਰ ਪੜਿਆ ਹੋਇਆ ਸੀ ਨਹੀਂ ਆਇਆ ਦਿਮਾਗ ਤੇ ਹਾਂ ਜਦ ਆਪ ਧਰਮ ਕਰਮ ਮੋ ਆਏ ਦੇਵ ਲਾਉ ਤਬ ਕਦਾ ਉਹ ਤੇਰਾ ਭਲਾ ਹੋ ਜਾ ਮੈਂ ਸਾਲ ਧਰਮ ਆਈ ਜਾ 8 ਸਾਲ ਦੀ ਉਮਰ ਕਹਿੰਦੇ ਤੇਰਾ ਹੋ ਗਿਆ 18 ਪੰਜ ਉਹ ਤਾਂ ਮੈਂ ਆ ਕੇ ਸੰਸਾਰ ਨੂੰ ਦੱਸਿਆ ਮੈਂ ਗੱਲ ਤਾਂ ਹੈ ਪੰਜ ਲੈ ਹਾਂ ਆਦਾ ਫਲ ਲੱਭ ਗਿਆ ਪਤਾ ਨਹੀਂ ਧਿਆਨ ਨਹੀਂ ਗਿਆ ਇਸ ਗੱਲ ਤੇ ਗੱਲ ਸਿਰਫ ਧਿਆਨ ਜਾਣ ਦੀ ਹੈ ਧਿਆਨ ਆਉਂਦਾ ਕੌਣ ਹੈ ਅਸੀਂ ਕਹਾਂ ਕਸਰ ਛੱਡੀ ਦੀ ਧਿਆਨ ਦੀ ਅੱਗੇ ਕਸਰ ਛੱਡੀ ਦੀ ਧਿਆਨ ਦੀ ਦੱਸ ਗਿਆ ਬਸ ਉਹ ਵੀ ਕੀ ਹੈ ਸੁਣ ਲੈ ਇਹਨੂੰ ਗੌਰ ਨਾਲ ਉਹਦਾ ਨਾਮ ਜਪਾਤਾ ਉਹਨੇ ਇਦਾਂ ਦਾ ਬਹੁਤ ਕੁਝ ਇਦਾਂ ਹੋਇਆ ਹੋਇਆ ਤਾਂ ਇਹ ਪਤਾ ਲੱਗਿਆ ਕਰ ਦਾ ਤੇ ਆਪਣੇ ਸੇਵਕ ਕੋ ਨਾਮ ਜਪਾਈ ਉਹਨਾਂ ਨੇ ਆਪਣੀ ਹੱਡ ਬੀਤੀ ਦੱਸੀ ਹੋਈ ਹੈ ਇਹ ਗੱਲ ਠੀਕ ਹੈ ਇੰਨੀਆਂ ਗੱਲਾਂ ਨੇ ਗੁਰਬਾਣੀ 'ਚ ਲਿਖੀਆਂ ਹੋਈਆਂ ਨੇ ਇਹਨਾਂ ਬਾਕੀਆਂ ਧਿਆਨ ਕਿਉਂ ਨਹੀਂ ਗਿਆ ਜਿਹਨੂੰ ਜਪਾਉਣਾ ਦੀ ਜਪਾਤਾ ਜਿਹਨੂੰ ਜਪਾਉਣਾ ਦੀ ਜਪਾਤਾ ਹੁਣ ਸਾਰੇ ਜਪ ਲਓ ਇੱਕ ਨੂੰ ਦੱਸਦਾ ਸਾਰਿਆਂ ਨੂੰ ਇੱਕ ਜਗਾਤਾ ਸਾਰਿਆਂ ਨੂੰ ਜਗਾ ਦੂ ਜਿਹਨੇ ਜਾਗਣਾ ਉਹਨੇ ਜਾਗਣਾ ਜੇ ਨਹੀਂ ਜਾਗਣਾ ਉਹਨੇ ਦੂਏ ਵੀ ਨਹੀਂ ਸੌਣ ਦੇਣਾ ਨਾ ਜਾਗਣ ਦੇਣਾ ਉਹਨੇ ਢੋਲ ਵਜਾ ਦੇਣੇ ਨੇ ਹੋਰੇ ਹਾਂਜੀ ਆਪਣੇ ਦਾਸ ਕੋ ਦਿਖਾਈ ਆਪਣੇ ਸੇਵਕ ਕੋ ਨਾਮ ਜਪਾਈ ਆਪਣੇ ਸੇਵਕ ਕੋ ਨਾਮ ਜਪਾਈ ਆਪਣੇ ਸੇਵਕ ਨੂੰ ਨਾਮ ਜਪਾਉਂਦਾ ਜਿਹੜਾ ਉਹਦਾ ਸੇਵਕ ਹੋਵੇ ਸੇਵਕ ਜਿਹਨੂੰ ਉਹ ਮੰਨ ਲਵੇ ਸੇਵਕ ਸੇਵਕ ਉਹ ਹੈ ਆਪਣੇ ਸੇਵਕ ਕੀ ਆਪ ਪਤ ਰੱਖੈ ਤਾਂ ਕਿ ਗੱਦ ਵਿੱਚ ਕੋਈ ਨਾ ਹੈ ਆਪਣੇ ਸੇਵਕ ਕੀ ਆਪ ਪਤ ਰੱਖ ਉਹਦੀ ਪਤ ਵੀ ਆਪ ਰੱਖਦਾ ਹਰ ਬੰਦਾਨ ਫਤਿਹ ਉਹਦੀ ਆਪੇ ਕਰਦਾ ਆਪਣੇ ਸੇਵਕ ਕੀ ਆਪ ਪਤ ਰੱਖ ਤਾਂ ਗੱਤ ਵਿੱਚ ਕੋਈ ਨਾ ਲੱਖ ਹੈ ਤਾਂ ਗੱਤ ਵਿੱਚ ਕੋਈ ਨਾ ਲੱਖ ਹੈ ਉਹਦੀ ਗੱਤ ਵਿੱਚ ਕਿਸੇ ਦੀ ਸਮਝ ਸਮਝ ਤੇ ਭਰੀ ਹੁੰਦੀ ਹੈ ਉਹਦੀ ਗਤੀ ਔਰ ਉਹਦੀ ਜੁਤੀ ਉਹਦੀ ਬੁੱਧੀ ਦੀ ਗਤੀ ਅਕਲ ਦੀ ਤੇਜ਼ੀ ਔਰ ਉਹਦੀ ਦੀ ਅਵਸਥਾ ਨੂੰ ਕਿਸੇ ਨੂੰ ਨਹੀਂ ਪਤਾ ਹੁੰਦਾ ਵੀ ਕੀ ਕਰ ਰਿਹਾ ਕੀ ਹੋਊਗਾ ਕੋਈ ਨਾ ਲੱਖ ਕੋਈ ਨਾ ਲੱਖ ਹੈ ਲੱਗਦਾ ਨੂੰ ਨਹੀਂ ਸਮਝ ਹੁੰਦੀ ਕਿਹੜੇ ਰਸਤੇ ਕਿੱਥੇ ਦੀ ਕੱਢ ਕੇ ਤੇ ਕਿੱਥੇ ਰਹਿਣਾ ਉਹਨੂੰ ਆਪ ਨਹੀਂ ਪਤਾ ਹੁੰਦਾ ਪ੍ਰੋਗਰਾਮ ਦਾ ਪਿਛਲੇ ਦਾ ਉਹਦੀ ਤਾਂ ਤਾਂ ਲੱਖ ਹੈ ਜੇ ਉਹਦੀ ਆਪਣੀ ਗਤਮਤ ਹੋਵੇ ਗੱਤਮਤ ਤਾਂ ਕਦੇ ਹੋਰ ਦੀ ਹੈ ਕਈ ਗੱਲਾਂ ਦਾ ਉਹਨੂੰ ਆਪ ਨੂੰ ਨਹੀਂ ਪਤਾ ਹੁੰਦਾ ਪ੍ਰਭ ਸੇਵਕੋ ਕੋਲ ਨਾ ਪਹੁੰਚੇ ਪ੍ਰਭ ਕੇ ਸੇਵਕ ਉੱਚ ਤੇ ਉੱਚੇ ਪ੍ਰਭ ਕੇ ਸੇਵਕੋ ਕੋਲ ਨਾ ਪਹੁੰਚਾ ਪ੍ਰਭ ਕੇ ਸੇਵਕ ਨੂੰ ਕੋਈ ਨਹੀਂ ਪਹੁੰਚਾਉਣ ਦੀ ਮੁਕਾਬਲਾ ਨਹੀਂ ਕੋਈ ਕਰ ਸਕਦਾ ਜੇ ਕੋਈ ਚਾਹੇ ਉਹਦਾ ਮੁਕਾਬਲਾ ਕਰਨਾ ਕਾਹਦਾ ਮੁਕਾਬਲਾ ਕਰਨਾ ਗਿਆਨ ਚਰਚਾ ਦਾ ਉਹਦੇ ਉਹਦੀ ਜਿਹੜੀ ਅਵਸਥਾ ਹੈ ਗੱਲ ਕਰਨ ਦੀ ਅਵਸਥਾ ਹੈ ਉੱਥੇ ਨਹੀਂ ਕੋਈ ਪਹੁੰਚ ਸਕਦਾ ਹੋਰ ਪ੍ਰਭ ਦਾ ਸੇਵਕ ਕੇ ਪਹੁੰਚ ਸਕਦਾ ਜੇ ਪਹੁੰਚ ਸਕਦਾ ਸੇਵਕ ਕੇ ਸੇਵਕ ਦੀ ਗੱਲ ਹੈ ਉਹਨੇ ਪਹੁੰਚਿਆ ਦੂਜਾ ਨਹੀਂ ਜਿਹੜਾ ਸੇਵਕ ਨਾ ਹੋਵੇ ਉਹ ਨਹੀਂ ਪਹੁੰਚ ਸਕਦਾ ਇੱਥੇ ਹੈ ਜੇ ਸੇਵਕ ਜਿਹੜਾ ਨਹੀਂ ਹੈ ਉਹ ਪਹੁੰਚ ਸਕਦਾ ਸੇਵਕ ਦਾ ਪਹੁੰਚ ਸਕਦਾ ਆ ਇਹਨਾਂ ਨੇ ਥੋੜਾ ਹੱਥ ਚੱਕੀ ਹੋਈ ਸੀ ਇਹਨਾਂ ਨੇ ਮਿਸਤਰੀ ਵਾਲੇ ਨੇ 10 ਤੇ ਖਿਲਾਫ ਵਾਲੇ ਨੇ ਹੁਣ ਕਿੱਥੇ ਗਏ ਹੁਣ ਪਹੁੰਚਣ ਬਰਾਬਰ ਨੂੰ ਨੂੰ ਗੱਲ ਇਦਾਂ ਹੀ ਹੈ ਪ੍ਰਭ ਕੇ ਕੋ ਕੋਲ ਨਾ ਪਹੁੰਚੇ ਹਾਂ ਪ੍ਰਭ ਕੇ ਸੇਵਕ ਨੇ ਜਵਾਬ ਨਹੀਂ ਦਿੱਤਾ ਹੋਇਆ ਗੁਰਮਤ ਦੇ ਵੀ ਜੋ ਗੱਲਾਂ ਲਿਖੀਆਂ ਨੇ ਆ ਕ੍ਰਿਸ਼ਨ ਨੂੰ ਕਹਿ ਗਏ ਗੀਤਾ ਦੀ ਗੱਲ ਕਿਤੇ ਜਵਾਬ ਦਿੱਤਾ ਇੱਥੇ ਠਾਕੁਰ सेवक आज्ञाकारी ठाकुर का सेवक सदा पुजारी हाँ जी प्रभु के सेवक ਪ੍ਰਭ प्रभु के ਉੱਚ ਉੱਚੇ ਉੱਚੇ ਪ੍ਰਭ ਕੇ ਸੇਵਕ ਉੱਚੇ ਉੱਚੇ ਕੋਈ ਕਿੱਡਾ ਹੀ ਉੱਚਾ ਬੰਦਾ ਹੋਵੇ ਕਿਸੇ ਨੂੰ ਪੁਜਾਰੀ ਨੇ ਬੜੇ ਇਹਨਾਂ ਨੇ ਵਿਦਵਾਨ ਨੇ ਵੀ ਪੀਠਾਂ ਬਣਾਈਆਂ ਹੋਈਆਂ ਨੇ ਉਹ ਜਿਹੜੇ ਉੱਚ ਬੰਨੇ ਹੋਏ ਲੋਕ ਨੇ ਗਿਆਨਵਾਨ ਬੰਨੇ ਹੋਏ ਨੇ ਸੰਤ ਬੰਨੇ ਨੇ ਉਹ ਤੋਂ ਪ੍ਰਭ ਦਾ ਸੇਵਕ ਸਾਰਿਆਂ ਨੂੰ ਚਲ ਜਾਂਦੇ ਕਿਉਂ ਉਹ ਪ੍ਰਭ ਦੇ ਸੇਵਕ ਨਹੀਂ ਹੁੰਦੇ ਉਹ ਪ੍ਰਭ ਦੇ ਸੇਵਕ ਨਹੀਂ ਹੁੰਦੇ ਪੀਠਾਂ ਵਾਲੇ ਪੀਠਾਂ ਵਾਲੇ ਉਹ ਤਾਂ ਗੁਰੂ ਹੁੰਦੇ ਨੇ ਪਬਲਿਕ ਦੇ ਮੂਰਖੰਦ ਘੋਰਾਂ ਦੇ ਗੁਰੂ ਹੁੰਦੇ ਨੇ ਉਹ ਮੂਰਖੰਦ ਘੋਰਾਂ ਦੇ ਗੁਰੂ ਹੁੰਦੇ ਨੇ ਆਪੇ ਪ੍ਰਭ ਹੁੰਦੇ ਨੇ ਬਲਕਿ ਆਪ ਪ੍ਰਭ ਨਹੀਂ ਹੁੰਦੇ ਆਪ ਪ੍ਰਭੂ ਹੁੰਦੇ ਨੇ ਉਹਨਾਂ ਦਾ ਲੋਕ ਪ੍ਰਭੂ ਕਹਿੰਦੇ ਨੇ ਤਾਂ ਪ੍ਰਭੂ ਕਹੁੰਦੇ ਨੇ ਪ੍ਰਭ ਤੇ ਕਿਥੇ ਕਹੁੰਦੇ ਨੇ ਉਹ ਤਾਂ ਆਪੇ ਪ੍ਰਭੂ ਬਣੇ ਹੋਏ ਨੇ ਉਹ ਪ੍ਰਭੂ ਬਣੇ ਹੋਏ ਕਰਕੇ ਮਤਵਾਨੀ ਹੋਈ ਉਹਨਾਂ ਤਾਂ ਹੀ ਬੁੱਧੀ ਥੋੜੀ ਹੈ ਉਹਨਾਂ ਚ ਹਾਂਜੀ ਜੋ ਪ੍ਰਭੂ ਆਪਣੀ ਸੇਵਾ ਲਾਇਆ ਨਾਨਕ ਸੋ ਸੇਵਕ ਦੇ ਦਿਸ ਪ੍ਰਗਟ ਆਇਆ ਹਾਂ ਜੋ ਪ੍ਰਭ ਆਪਣੀ ਸੇਵਾ ਲਾਇਆ ਜਿਹੜੇ ਸੇਵਕ ਨੂੰ ਪ੍ਰਭ ਨੇ ਆਪਣੀ ਸੇਵਾ ਲਾਤਾ ਆਪਣੀ ਸੇਵਾ ਕੀ ਆ ਗਿਆਨ ਕਰਾਉਣ ਲਾਤਾ ਸੱਚ ਦੱਸਣ ਲਾਤਾ ਨਾਨਕ ਸੋ ਸੇਵਕ ਦਾ ਦਿਸ ਪ੍ਰਗਟ ਉਹ ਸੇਵਕ ਹੈ ਜਿਹੜਾ ਦਾ ਦਿਸ ਪ੍ਰਗਟ ਹੋ ਗਿਆ